ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤ ਰਾਤਾਂ ਬਣਾਈਆਂ ਰੁੱਤੀ ਰੁੱਤਾਂ ਬਣਾਈਆਂ ਛਿੱਟਾਂ ਬਣਾਈਆਂ ਬਾਹਰ ਬਣਾਏ ਸਾਡੇ ਬਣਾਏ ਹੋਏ ਨੇ ਤਾਂ ਪਰਮੇਸ਼ਰ ਨੇ ਤਾਂ ਸਮਾਂ ਬਣਾਇਆ ਛਿੱਤੀ ਵਾਰ ਪੌਣ ਪਾਣੀ ਅਗਨੀ ਪੌਣ ਪਾਣੀ ਅਗਨੀ ਪਾਤਾਲ ਇਸ ਵੀ ਧਰਤੀ ਥਾਪ ਘਾਟਾ ਰੁੱਤਾਂ ਦੀ ਤਾਂ ਕਹਿੰਦੇ ਆ ਕਿਉਂਕਿ ਚੰਦ ਸੂਰਜ ਨੇ ਅਸੀਂ ਉਸ ਨੇ ਥਿੱਤਾ ਬਣਾ ਲਿਆ ਚੰਦ ਘਟਦਾ ਦਿਨ ਰਾਤ ਬਣਾ ਲੈ ਚੰਦ ਸੂਰਜ ਛਿਪਦਾ ਚੜਦਾ ਇਹਦੇ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਉਹਦੀ ਜ਼ਮੀਨ ਹੈ ਇਹ ਟਿਕਾ ਕੇ ਬੰਨ ਕੇ ਰੱਖੀ ਹੋਈ ਹੈ ਬੰਨ ਕੇ ਪੰਡ ਬੰਨ ਕੇ ਜ਼ਮੀਨ ਦੀ ਵਿਕਰਦੀ ਕਿਉਂ ਨਹੀਂ ਗਈ ਗਿਰਦੀ ਕਿਉਂ ਨਹੀਂ ਥੱਲੇ ਆਕਾਸ਼ 'ਚ ਖੜੀ ਹੈ ਡਿੱਗਦੀ ਕਿਉਂ ਨਹੀਂ ਬੰਨ ਕੇ ਰੱਖੀ ਹੈ ਥਾਪ ਕੇ ਰੱਖੀ ਹੋਈ ਹੈ ਜਿਵੇਂ ਪਾਤੀ ਪੱਤ ਕੇ ਰੱਖਦੇ ਹਮ ਨਾ ਰੱਖੀ ਹੈ ਤਕਾਤੀ ਇੱਥੇ ਵੀ ਹਿਲਣਾ ਨਹੀਂ ਐਸੇ ਦੀ ਜੰਨੇ ਚ ਘੁੰਮ ਨਹੀਂ ਅੱਗੇ ਪਿੱਛੇ ਨਹੀਂ ਜਾਣਾ ਤਾਂ ਘੁੰਮਦੀ ਹੈ ਰਤਾਂ ਨੂੰ ਰੁੱਤਾਂ ਕੇ ਮਿਲਣ ਰੁੱਤਾਂ ਕੇ ਮਿਲਣ ਜੇ ਧਰਤੀ ਕਿਥੋਂ ਰਹਿ ਰੁੱਤਾਂ ਨਹੀਂ ਬਣ ਸਕਦੀ ਰੁੱਤਾਂ ਨਹੀਂ ਬਣਨਗੀਆਂ ਫਿਰ ਸਬਜ਼ੀਆਂ ਫਰੂਟ ਇੱਕ ਵੀ ਪੈਦਾ ਹੋਵੇ ਪੈਦਾ ਕਿਵੇਂ ਹੋਵੇ ਮੌਸਮ ਤਾਂ ਮੈਂ ਬਦਲ ਸਭ ਕੋ ਕੁਝ ਇਹ ਸਾਇੰਸ ਸਾਰੀ ਉਹ ਜਾਣਦਾ ਅਸੀਂ ਤਾਂ ਉਹਦੇ ਜਾਣੇ ਹੋਏ ਨੂੰ ਦੇਖ ਰਹੇ ਹਾਂ ਉਹ ਤਾਂ ਪਹਿਲਾਂ ਹੀ ਜਾਣਦਾ ਸੀ ਤਾਂ ਤੁਸੀਂ ਬਣਾ ਕੇ ਦਿਖਾਓ ਨੁਕਤਾ ਅਸੀਂ ਸਮਝੇ ਰਹੇ ਹਾਂ ਬਣਾ ਤਾਂ ਨਹੀਂ ਸਕਦੇ ਕਿਤੇ ਰੁੱਤ ਬਦਲਦੇ ਨੇ ਕਿਸੇ ਏਰੀਏ 'ਚ ਪੌਣ ਪਾਣੀ ਅਗਨੀ ਪਾਤਾ ਪੌਣ ਬਣਾਈ ਦੀ ਥਾਪ ਰੱਖੀ ਤਾਂ ਮਿਸਾਲ ਪੌਣ ਪਾਣੀ ਬਣਾਇਆ ਪੌਣ ਸਾਰਿਆਂ ਵਾਸਤੇ ਬਣਾਈ ਨਾ ਪਾਣੀ ਬਣਾਇਆ ਅੱਗ ਬਣਾਈ ਆਕਾਸ਼ ਬਣਾਇਆ ਪਤਾਲ ਆਕਾਸ਼ ਜਿਹੜਾ ਸਾਰਾ ਬਣਾਇਆ ਨਾ ਤੇ ਸਿਰ ਜੀ ਧਰਤੀ ਥਾਪ ਰੱਖੀ ਆਕਾਸ਼ ਵਿੱਚ ਧਰਤੀ ਥਾਪ ਰੱਖੀ ਹੈ ਧਰਮਸਾਲ ਪਤਾਲ ਤਾਂ ਕਹਤਾ ਚਾਰੇ ਪਾਸੇ ਪਤਾਲ ਹੈ ਚਾਹੇ ਚਾਰੇ ਪਾਸੇ ਆਕਾਸ਼ ਕਹ ਲੋ ਜੇ ਧਰਤੀ ਘੁੰਮਣੀ ਹੈ ਜਿਹੜਾ ਪਾਸਾ ਉੱਤੇ ਥੱਲੇ ਪਤਾਲ ਹੈ ਸਾਡੇ ਇਹਨੂੰ ਚਾਹੇ ਪਤਾਲ ਕਹ ਲੋ ਚਾਹੇ ਆਕਾਸ਼ ਕਹ ਲੋ ਇਹ ਕਿਹੜਾ ਖੜੀ ਹੈ ਜੇ ਤਾਂ ਧਰਤੀ ਖੜੀ ਹੋਵੇ ਤਾਂ ਤਾਂ ਉੱਤੇ ਆਕਾਸ਼ ਹੈ ਥੱਲੇ ਪਤਾਲ ਹੈ ਇਹ ਵੀ ਉਹਨਾਂ ਲੋਕਾਂ ਦਾ ਹੀ ਹੈ ਥੋੜੀ ਬੁੱਧੀ ਵਾਲੇ ਜਿਹੜਾ ਹੁਣ ਕਾਸ਼ ਘੜੀ ਨੂੰ ਬਤਾਲ ਹੋ ਹੋ 12 ਘੰਟੇ ਬਾਅਦ ਪਤਾਲ ਹੋ ਜਾਂਦਾ ਆਕਾਸ਼ ਪੂਰੇ ਦਾ ਪੂਰਾ ਹੀ ਜਿੱਤੇ ਅਸੀਂ ਹੁਣ ਕਹਿੰਦੇ ਹਾਂ ਥੱਲੇ ਨੂੰ ਹੋ ਜਾਣ ਪਰ ਸਾਡਾ ਸਿਰ ਸਾਨੂੰ ਉੱਤੇ ਨੂੰ ਲੱਗਣਾ ਹਰ ਵਕਤ ਸਾਨੂੰ ਉੱਤੇ ਨੂੰ ਲੱਗਦਾ ਸਰ ਇਸ ਕਰਕੇ ਆਕਾਸ਼ ਲੱਗਣਾ ਸਾਨੂੰ ਤਾਂ ਚਾਰੇ ਪਾਸੇ ਘੁੰਮ ਜਾਣਾ ਆਕਾਸ਼ ਹੈ ਨਿਕਲ ਅਸੀਂ ਨਾਲ ਘੁੰਮਦੇ ਆ ਆਕਾਸ਼ ਪਤਾਲ ਬਣ ਜਾਣਾ ਇਹ ਵੀ ਆਕਾਸ਼ ਥੱਲੇ ਵਾਲਾ ਆਕਾਸ਼ ਲੱਗਣ ਲੱਗ ਜਾਣਾ ਇਹ ਪਤਾਲ ਬਣ ਜਾਣਾ ਇਹਨੂੰ ਕੁਝ ਕਹਿ ਲੋ ਚਾਹੇ ਕੋਈ ਗੱਲ ਨਹੀਂ ਜਾਂ ਚੀਜ਼ ਘੁੰਮਦੀ ਹੈ ਪਰ ਕੋਈ ਹੈ ਥਾਪ ਰੱਖੀ ਧਰਮਸ਼ਾਲ ਇਸ ਧਰਤੀ ਥਾਪ ਰੱਖੀ ਧਰਮਸ਼ਾਲ ਪਤਾਲ ਦਾ ਲਫ਼ਜ਼ੀ ਮਤਲਬ ਹੈ ਪੈਰਾਂ ਦੇ ਥੱਲੇ ਦਾ ਲੱਗਾ ਇਹਦੇ ਵਿੱਚ ਧਰਤੀ ਥਾਪੀ ਕਿਉਂ ਧਰਤੀ ਬਣਾਈ ਹੈ ਸਵਾਲ ਹੈ ਧਰਤੀ ਕਿਉਂ ਬਣਾਈ ਇਹ ਧਰਮਸਾਲ ਹੈ ਧਰਮ ਕਮਾਉਣ ਵਾਸਤੇ ਬਣਾਈ ਹੈ ਇਹ ਧਰਮ ਹੀ ਹੈ ਜੀ ਹੋ ਗਿਆ ਇਹ ਬਣਾਉਣ ਦੀ ਵਜ੍ਹਾ ਕੀ ਹੈ ਸਵਾਲ ਹੈ ਕਿਉਂ ਲੋੜ ਪਈ ਇਹਦੀ ਇਹਨਾਂ ਕੁਝ ਕਰਨ ਦੀ ਇਹ ਧਰਮਸਾਲ ਹੈ ਇਹ ਸਾਰੀ ਉਹ ਧਰਮਸਾਲ ਅਸੀਂ ਧਰਮਸਾਲ ਮੰਨਿਆ ਜੁੜਾਈ ਹੋਈ ਹੈ ਉਹਨੇ ਧਰਮਸਾਲ ਐਡੀ ਬਣਾਤੀ ਧਰਮਸਾਲ ਕੀ ਹੁੰਦੀ ਹੈ ਜਿੱਥੇ ਧਰਮ ਲਫ਼ਜ਼ ਆਊਗਾ ਉਹਦਾ ਅਰਥ ਗਿਆਨ ਆਊਗਾ ਜੇ ਗਿਆਨ ਤਹਿ ਅਸੀਂ ਜਿੱਥੇ ਧਰਮ ਉਹਦਾ ਅਰਥ ਗਿਆਨ ਲੈਣਾ ਗਿਆਨ ਪ੍ਰਾਪਤ ਕਰਨ ਦਾ ਸਾਧਨ ਜਿਹੜਾ ਧਰਮ ਉਹਦਾ ਨਾਮ ਧਰਮ ਗਿਆਨ ਪ੍ਰਾਪਤੀ ਦੀ ਪ੍ਰਕਿਰਿਆ ਧਰਮ ਗਿਆਨ ਉਹ ਸਾਰਾ ਹੀ ਹੋਊ ਸ੍ਰਿਸ਼ਟੀ ਦਾ ਵੀ ਹੋਊਗਾ ਪਰ ਮੇਨ ਵਿਸ਼ਾਤ ਨੂੰ ਗਿਆਨ ਹੋਊ ਸ੍ਰਿਸ਼ਟੀ ਦਾ ਗਿਆਨ ਤਾਂ ਸ੍ਰਿਸ਼ਟੀ 'ਚ ਹੈ ਧਰਮ ਜੋ ਗਿਆਨ ਹੁੰਦਾ ਜਿਹੜਾ ਸ੍ਰਿਸ਼ਟੀ ਦੇ ਲੋਕ ਨਹੀਂ ਪੜਦੇ ਸ੍ਰਿਸ਼ਟੀ ਦੇ ਲੋਕ ਰਾਜਾ ਰਾਜਾ ਜਿਹੜਾ ਗਿਆਨ ਨਹੀਂ ਪੜਾਉਂਦਾ ਉਹ ਧਰਮ ਪੜਾਉਂਦਾ ਕਿਉਂਕਿ ਰਾਜੇ ਦੇ ਖਿਲਾਫ ਹੈ ਨਾ ਗਿਆਨ ਰਾਜਾ ਨਹੀਂ ਪੜਾਉਂਦਾ ਇਹ ਰਾਜੇ ਦਾ ਤਾਂ ਮੁੰਡਾ ਪੜ ਗਿਆ ਪੱਲਾ ਉਹਨੂੰ ਸੱਪਾ ਖੜਾ ਕਰਤਾ ਰਾਜੇ ਨੂੰ ਰਾਜੇ ਦਾ ਖਿਲਾਫ ਹੈ ਗਿਆਨ ਮੁੰਡਾ ਪੜ ਗਿਆ ਪੜਿਆ ਨਹੀਂ ਮੰਨ ਗਿਆ ਮੰਨਿਆ ਨਹੀਂ ਡਰੜ ਹੋ ਗਿਆ ਰਾਜ ਨੂੰ ਸਿਆਪਾ ਖੜਾ ਹੋ ਗਿਆ ਕਰ ਰਾਜ ਵੀ ਇਹਨੂੰ ਪੜਾ ਸਕਦਾ ਗਿਆ ਕਿਉਂ ਉਹ ਇਹ ਤਾਂ ਇਹਨਾਂ ਨੂੰ ਪਤਾ ਨਹੀਂ ਸੀ ਯੂਨੀਵਰਸਿਟੀ ਤਾਂ ਕਰਤਾ ਇਹਨਾਂ ਨੇ ਲਾਗੂ ਪਤਾ ਨਹੀਂ ਕਿ ਇਹਨਾਂ ਨੂੰ ਇਹ ਕੀ ਗੱਲ ਹੈ ਤਾਂ ਹੁਣ ਪਤਾ ਲੱਗੂ ਇਹਦਾ ਗੱਲ ਪਾ ਲਿਆ ਸੀ ਮਰਿਆ ਸਭ ਇਹ ਤਾਂ ਇਹਨਾਂ ਨੂੰ ਹੁਣ ਪਤਾ ਲੱਗੂ ਮਰਿਆ ਤਾਂ ਨਹੀਂ ਤਾਂ ਜਿਉਂਦਾ ਪਾ ਲਿਆ ਗੱਲ 'ਚ ਲੋਕ ਤਾਂ ਮਰਿਆ ਕਹਿੰਦੇ ਨੇ ਭੱਜਣ ਕਿਧਰੋਂ ਭੱਜਣਗੇ ਨਾ ਜਿਉਂਦਾ ਪਾ ਲਿਆ ਇਹਨਾਂ ਨੇ ਗਲ 'ਚ ਸਿੱਖੀ ਤੋਂ ਭੱਜ ਜਾਓ ਕਿਆ ਰਾਹ ਛੱਡ ਦੇ ਤੇ ਜਿਵੇਂ ਧਰਤੀ ਥਾਪ ਰੱਖੀ ਧਰਮ ਸਰੂਪ ਗੁਰਮਤਿ ਯੂਨੀਵਰਸਿਟੀ ਦਾ ਬਣਾ ਲਈ ਉਹ ਤੇ ਗੁਰਮਤਿ ਨਾ ਪੜਾਉਣਗੇ ਤਾਂ ਮਰਨਗੇ ਪੜਾਉਣਗੇ ਤਾਂ ਮਰਨਗੇ ਦੋਹਾਂ ਪਾਸਿਆਂ ਮੌਤ ਹੈ ਪੜਾਉਣ ਨੌ ਤਾਂ ਰੱਖ ਲਿਆ ਪੜਾਉਣਗੇ ਤਾਂ ਮਰਨਗੇ ਨਾ ਪੜਾਉਣਗੇ ਤਾਂ ਮਰਨਗੇ ਕੋ ਬਿੱਲੀ ਦਾ ਥੈਲੇ ਦੇ ਬਾਹਰ ਆ ਗਈ ਹੁਣ ਬਿੱਲੀ ਦੇਖ ਲਈ ਲੋਕਾਂ ਨੇ ਪਹਿਲਾਂ ਥੈਲੇ ਚ ਨਹੀਂ ਪਤਾ ਬਿੱਲੀ ਕਹੇ ਜੀ ਹੁੰਦੀ ਹੈ ਬਿੱਲੀ ਇਹ ਥੈਲੇ ਚ ਬਿੱਲੀ ਇਹ ਕਹੇ ਜੀ ਐਵੇਂ ਕੱਢਾਂਗੇ ਜਾਂ ਪਤਾ ਲੱਗੂਗਾ ਬਾਹਰ ਦਾ ਅੰਦਾਜ਼ੇ ਤੇ ਜਿੰਨਾ ਜਰ ਗੁਰਮਤਿ ਦਾ ਗਿਆਨ ਬਾਹਰ ਨਹੀਂ ਆਇਆ ਅੰਦਾਜ਼ੇ ਦੇ ਅਰਥ ਨੇ ਸਾਰੇ ਪਰ 96 ਦੇ ਵਿੱਚ ਲਿਖ ਦਿੱਤਾ ਸੀ ਨਾਜ਼ਮੇ ਦੇ ਵਿਚਾਰ 'ਚ ਵੀ ਬਹੁਤ ਆਚਰ ਨਹੀਂ ਹੈ ਜਾਣਾ ਕੋਈ ਗੁਰਬਾਣੀ ਦਾ ਗਿਆਨ ਹੈ ਨਹੀਂ ਬਹੁਤਾ ਆਚਰ ਨਹੀਂ ਲੱਗਣਾ ਲਿਖਿਆ ਸੀ ਨਾ ਉਦੋਂ ਵਾ ਉਦੋਂ ਪਤਾ ਸੀ ਵੀ ਬਹੁਤਾ ਆਚਰ ਨਹੀਂ ਲੱਗਣਾ ਉਹ ਤਾਂ ਪੂਰਾ ਆਇਆ ਨਹੀਂ ਸੀ ਬਾਹਰ ਬਿੱਲੀ ਥੱਲੇ ਤੇ ਪੂਰੀ ਬਾਹਰ ਆਈ ਨਹੀਂ ਸੀ ਹੁਣ ਜਿਹਨੂੰ ਕੋ ਰਹਿੰਦੀ ਹੈ ਜਿਹਦੇ ਵਾਸਤੇ ਹੋਰ ਕੱਢ ਲਵੇ ਜਿਨ੍ਹਾਂ ਸਾਥੇ ਸ਼ਕਲ ਦਿਖਾਈ ਹੋਈ ਅਸੀਂ ਦਿਖਾਤੀ ਜਿਹਨੇ ਤੋਂ ਜ਼ਿਆਦਾ ਦੇਖਣੀ ਆਪ ਕੱਢ ਲਵੇ ਕਿਹੜਾ ਕਿਸੇ ਨੂੰ ਬੰਦੀ ਹੈ ਇੱਥੇ ਹੋਰ ਵਿਆਖਿਆ ਕਰ ਲਵੇ ਕਲੀਅਰ ਕਰ ਲਵੇ ਇਹ ਆਏ ਇਹਨੂੰ ਨਕਲੀ ਸਾਬਤ ਕਰੇ ਜਾਂ ਤਾਂ ਸਾਡੇ ਚ ਬੰਦ ਕਰਕੇ ਦਿਖਾਵੇ ਜੇ ਉਹਨੂੰ ਚੰਗੀ ਨਹੀਂ ਲੱਗਦੀ ਠੀਕ ਨਹੀਂ ਹੈ ਮੈਨੂੰ ਲੱਗਦੀ ਹੈ ਨਾ ਸ਼ੇਰ ਦਾ ਬਚਾਇਆ ਮਿੱਲੀ ਵਰਗਾ ਹੀ ਹੁੰਦਾ ਨਿਆਣਾ ਹੁੰਦਾ ਛੋਟਾ ਜਿਹਾ ਮਿੱਲੀ ਵਰਗਾ ਲੱਗਦਾ ਬੜਾ ਹੋ ਕੇ ਸ਼ੇਰ ਬਣ ਜਾਣਾ ਇਹਨੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹ ਧਰਮਸਾਲ ਆ ਧਰਤੀ ਸਾਰੀਓ ਪਰ ਇੱਥੇ ਹੋ ਕੀ ਰਿਹਾ ਇਸ ਕਰਕੇ ਕ੍ਰਿਸ਼ਨ ਕਹਿੰਦਾ ਜਬ ਜਬ ਹੋਏ ਧਰਮ ਕੀ ਹਾਨੀ ਹਾਨੀ ਦਾ ਕਹਿੰਦਾ ਹਾਨੀ ਆਪੇ ਕਰ ਰਹੇ ਨੇ ਉਹ ਜਿਹੜੇ ਹਾਨੀ ਦਾ ਰੌਲਾ ਪਾਉਣ ਵਾਲੇ ਨੇ ਆਪ ਹਾਨੀ ਉਹਨਾਂ ਨੂੰ ਕੌਣ ਸਮਝਾਵੇ ਹਾਨੀ ਦਾ ਤੁਸੀਂ ਉਹ ਕਰ ਰਹੇ ਹੋ ਧਰਮ ਦੀ ਡੁਪਲੀਕੇਟ ਧਰਮ ਦਾ ਪ੍ਰਚਾਰ ਕਰਨਾ ਹਾਨੀ ਕਰਨੀ ਚਲੋ ਜੇ ਭਲੇਖੇ ਨਾ ਹੁਣ ਤਾਂ ਕੀਤਾ ਹੁਣ ਆ ਜਾਓ ਆਪਾਂ ਰਲ ਕੇ ਕਰ ਲਈਏ ਗੱਲ ਦਾ ਵੇਚਦੀ ਹੋਈ ਹੈ ਇਹ ਕਹੋ ਵੇਦੀ ਗੱਲ ਹੈ ਨਹੀਂ ਬ੍ਰਹਮ ਗਿਆਨ ਹੈ ਨਹੀਂ ਸਾਰੇ ਜਿਹੜੇ ਸੰਤ ਨੇ ਚੰਗੇ ਸੰਤ ਨੇ ਹੈਗੇ ਨੇ ਬਥੇਰੇ ਉਹ ਚੁੱਪ ਨੇ ਜਾਂਦੇ ਉਹਨਾਂ ਨੂੰ ਕੁਝ ਕਲੀਅਰ ਆ ਕੁਝ ਨਹੀਂ ਕਲੀਅਰ ਉਹਨਾਂ ਤੋਂ ਪੁੱਛ ਲਓ ਵੀ ਗੱਲ ਠੀਕ ਹੈ ਕਿ ਨਹੀਂ ਸਾਰੇ ਇਕੱਠੇ ਹੋ ਜਾਣਗੇ ਇਹਨਾਂ ਨੂੰ ਖੜਾ ਛਡਾਉਣਾ ਔਖਾ ਹੋ ਜੂਗਾ ਆਰਐਸਐਸ ਦੀ ਤਾਂ ਗੱਲ ਦੀ ਹੱਡੀ ਬਣ ਜਾਣੀ ਹੈ ਇਹ ਤਾਂ ਤੋਂ ਗੱਲ ਦੀ ਹੱਡੀ ਬਣ ਗਈ ਇਹਨਾਂ ਦੇ ਇਹਨਾਂ ਦੇ ਰਾਜ ਕਰੇਗਾ ਖਾਲਸਾ ਗੱਲ ਦੀ ਹੱਡੀ ਬਣ ਗਈ ਉਹਨਾਂ ਦੇ ਹਿੰਦੂ ਤੋਂ ਬਣ ਜਾਣ ਦੋਹਾਂ ਦੇ ਐਸੀ ਹੱਡੀ ਬਣਨੀ ਨਾ ਗਾਂ ਨਾ ਬਿਝਣ ਗੁਰਬਾਣੀ ਦੇ ਹਿੰਦੂ ਦਾ ਡੈਫੀਨੇਸ਼ਨ ਦਿੱਤੀ ਹੋਈ ਹਿੰਦੂ ਦੀ ਡੈਫੀਨੇਸ਼ਨ ਹੈ ਨਾ ਕੀ ਤੁਸੀਂ ਉਹੀ ਚਾਹੁੰਦੇ ਹੋ ਕਿ ਸ਼ਕਤੀ ਜਿਸ ਹੱਥ ਜੋਰ ਕਰ ਵੇਖੇ ਸੋਏ ਕੀ ਵਰਣ ਫਿਰ ਬਣਾਉਣੇ ਚਾਹਨੇ ਹਿੰਦੂ ਨੇ ਵਰਣ ਬਣਾਏ ਨੇ ਚਾਰ ਉਹ ਹਿੰਦੂਏ ਸੀ ਜਿਹੜਾ ਛੱਕਾ ਢਾਲ ਕੇ ਪਾਉਂਦੇ ਸੀ ਉਹਨਾਂ ਨੂੰ ਹਿੰਦੂ ਕਿਹਾ ਸੀ ਮੁਸਲਮਾਨਾਂ ਨੇ ਹਿੰਦੂ ਮੁਸਲਮਾਨੀ ਭਾਸ਼ਾ ਦਾ ਲਫ਼ਜ਼ ਹੈ ਹਿੰਦੂ ਲਫ਼ਜ਼ ਨਹੀਂ ਸਾਡੀ ਡਿਕਸ਼ਨਰੀ ਵਿੱਚ ਹਿੰਦੂ ਕੌਣ ਕਹਿੰਦਾ ਸੀ ਮੁਸਲਮਾਨ ਕਹਿੰਦੇ ਸੀ ਕਿਉਂ ਕਹਿੰਦੇ ਸੀ ਕਮਜ਼ੋਰ ਆਦਮੀ ਸੀ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਕਹਿਤਾ ਅਸ਼ੂਤ ਨੇ ਜੇ ਨਾਮ ਜਪ ਲੈਣ ਸੁਣ ਲੈਣ ਜਪਣ ਦੀ ਗੱਲ ਛੱਡੋ ਜਪ ਲੈਣ ਗਲ ਵੱਢ ਦਿਓ ਕਤਲ ਕਰ ਦਿਓ ਜੇ ਸੁਣ ਲੈਣ ਗੱਲ ਵਿੱਚ ਸਿੱਕਾ ਢਾਲ ਕੇ ਪਾ ਦਿਓ ਜਿਹੜੇ ਇਹ ਲੋਕ ਸੀ ਇਹ ਹਿੰਦੂ ਸੀ ਉਹਨਾਂ ਨੂੰ ਹਿੰਦੂ ਕਿਹਾ ਹੈ ਕੋਈ ਸਭਤਾ ਦਾ ਲੋਣੀ ਝੂਠ ਬੋਲਦੇ ਨੇ ਡਿਸਕਸ ਕਰ ਲੈਣ ਜਿੱਥੇ ਮਰਜੀ ਕੁਰਬਾਨੀ ਸ਼ਬਦ ਆਇਆ ਹੋਇਆ ਕਬੀਰ ਨੇ ਕਿਹਾ ਕਾਸ਼ੀ 'ਚ ਬੈਠ ਕੇ ਕਹੇ ਹਿੰਦੂ ਅੰਨਾ ਕਬੀਰ ਨੇ ਕਿਹਾ ਭਗਤ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ ਰਾਮ ਅੱਲਾ ਕੇ ਪਿੰਡ ਪਰਾਂ ਮੁਸਲਮਾਨਾਂ ਦੇ ਵੀ ਦੂਰੀ ਬਣਾ ਕੇ ਰੱਖੀ ਹੈ ਹਿੰਦੂਆਂ ਤੇ ਤਾਂ ਬਹੁਤ ਹੀ ਜ਼ਿਆਦਾ ਦੂਰੀ ਬਣਾ ਕੇ ਰੱਖੀ ਹੈ ਦੋਹਾਂ 'ਚ ਮੁਸਲਮਾਨਾਂ 'ਚ ਥੋੜਾ ਡਿਫਰੈਂਟ ਹੈ ਮੂਰਤੀ ਪੂਜਾ ਨੂੰ ਨਹੀਂ ਮੰਨਦੇ ਪਰ ਨਿਰਾਕਾਰ ਦਾ ਗਿਆਨ ਹੈ ਕਮ ਸੇ ਕਮ ਮੂਰਤੀ ਕੋਈ ਜਨ ਨੂੰ ਮੰਨਦੇ ਫਿਰ ਆਜ਼ਾਦਵਾਦ ਨੂੰ ਨਹੀਂ ਮੰਨਦੇ ਇਹ ਵੀ ਵੱਡੀ ਗੱਲ ਵੱਡੀ ਗੱਲ ਹੈ ਜਾਤ ਪਾਤ ਮੰਨਣ ਵਾਲੇ ਹਿੰਦੂ ਨੇ ਸਿਮਰ ਕਿਆ ਨੂੰ ਮੰਨਣ ਵਾਲੇ ਹਿੰਦੂ ਨੇ ਸਿਮਰਤਿਆਂ ਦੀ ਹੋਲੀ ਜਲਾ ਦੇਣ ਫਿਰ ਬਦਲਾਂਗੇ ਵੀ ਤੁਸੀਂ ਇੰਦੂ ਨਹੀਂ ਹੈਗੇ ਜੇ ਸਭਤਾ ਦਾ ਸਿਮਰਤਿਆਂ ਦੀ ਹੋਲੀ ਜਲਾਉਣ ਪਹਿਲਾਂ ਫਿਰ ਇਹ ਦੂਈ ਡੈਫੀਨੇਸ਼ਨ ਦੇਣ ਜਿਹੜੀ ਦੂਈ ਡੈਫੀਨੇਸ਼ਨ ਕਹਿੰਦੇ ਫਿਰ ਬਦਲੋ ਸਿਮਰਤਿਆਂ ਦੇ ਵਿਸ਼ਵਾਸ ਕਰਦੇ ਹੋ ਡੈਫੀਨ ਠੱਗੀ ਕਿਹਦੇ ਨਾਲ ਕਰਦੇ ਹੋ ਤੁਹਾਡੇ ਨਾਲ ਜ਼ਿਆਦਾ ਪੜ ਗਏ ਹੁਣ ਅਸੀਂ ਧਰਮ ਦੀ ਖੋਲ ਸਾਡੇ ਕੋਲ ਜ਼ਿਆਦਾ ਤੁਹਾਡੇ ਨੂੰ ਕਿਤੇ ਜ਼ਿਆਦਾ ਸਾਡੇ ਗੁਰਬਾਣੀ ਹੈ ਸਾਡੇ ਕੋਲ ਗੁਰਬਾਣੀ ਹੈ ਸਾਨੂੰ ਇੱਥੋਂ ਪਤਾ ਲੱਗਦਾ ਤੁਸੀਂ ਗੁਰਬਾਣੀ ਦਾ ਵਿਰੋਧ ਕਰਦੇ ਆਏ ਹੋ ਗੁਰਬਾਣੀ ਦਾ ਕਿਉਂ ਵਿਰੋਧ ਕਰਦੇ ਆਏ ਹੋ ਤੁਸੀਂ ਕੀ ਕਮੀ ਸੀ ਗੁਰਬਾਣੀ ਕਿਉਂ ਵਿਰੋਧ ਕਰਦੇ ਆਏ ਪੱਥਰ ਪੂਜਾ ਵਾਲੇ ਵਿਰੋਧ ਕਰਦੇ ਆਏ ਮੂਰਤੀ ਪੂਜਾ ਵਾਲੇ ਮੂਰਤੀ ਪੂਜਾ ਵਾਲੇ ਹਿੰਦੂ ਨਹੀਂ ਹਨ ਇਹੀ ਵਿਰੋਧ ਕਰ ਕਿਉਂਕਿ ਗੁਰਬਾਣੀ ਇਹਦਾ ਵਿਰੋਧ ਕਰਦੀ ਹੈ ਮੁਸਲਮਾਨ ਇਹਦਾ ਪੱਥਰ ਪੂਜਾ ਇਸੇ ਗੱਲ ਦਾ ਵਿਰੋਧ ਹੈ ਤੁਹਾਡਾ ਮੂਰਤੀ ਪੂਜਾ ਦੇ ਵਿਰੋਧ ਹੈ ਮੂਰਤੀ ਪੂਜਾ ਨੂੰ ਜਸਟੀਫਾਈ ਕਰਕੇ ਦਿਖਾਓ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਇਹ ਧਰਤੀ ਧਰਮਸਾਲ ਹੈ ਧਰਤੀ ਤੇ ਧਰਮ ਪੜਾਇਆ ਜਾਣਾ ਸੱਚ ਜੇ ਸੰਸਾਰ ਨੂੰ ਰੋੜਾ ਹੈ ਸੱਚ ਪੜਾਇਆ ਹੀ ਜਾਊਗਾ ਨਾਲੇ ਪਤਾ ਲੱਗ ਜੂ ਜਿਹੜੇ ਸੰਸਾਰ ਦੇ ਰੌਲਾ ਪਾਉਂਦੇ ਨੇ ਗੁਰਬਾਣੀ ਦਾ ਅਰਥ ਚਾਹੀਦੇ ਨੇ ਕਿੰਨੇ ਅਰਥਾਂ ਦੇ ਟਿਕਦੇ ਨੇ ਇਹ ਰਾਮ ਕਸੌਟੀ ਹੈ ਰਾਮ ਕਸੌਟੀ ਸੋਸਾ ਹੈ ਜੋ ਮਰ ਜੀਵਾ ਹੋਏ ਕਸੌਟੀ ਹੈ ਕਸੌਟੀ ਦੇ ਲੱਗੂਗਾ ਪਤਾ ਲੱਗ ਜੂ ਸਾਣ ਤੇ ਜਦੋਂ ਲੱਗਦਾ ਲੋਹਾ ਚੰਗਿਆੜੇ ਨਿਕਲਦੇ ਨੇ ਚੰਗਿਆੜੇ ਦਾ ਨਿਕਲਦੇ ਨੇ ਪਰ ਰੂਪ ਵੀ ਬਦਲ ਜਾਂਦਾ ਹੈ ਸਭ ਕਮੀਆਂ ਦੂਰ ਹੋ ਜਾਂਦੀਆਂ ਨੇ ਜੰਗ ਜਿਹੜਾ ਦੇਖਣ ਨੂੰ ਜੀ ਨਹੀਂ ਕਰਦਾ ਨਾ ਜਿਵੇਂ ਲੋਹੇ ਕਾ ਨਹੀਂ ਉਹ ਐ ਨਿਕਲਦਾ ਨਵਾਂ ਥੱਲੇ ਉਤਾਰ ਸਾਰੀ ਕਾਲ ਲੈ ਜਾਂਦੀ ਹੈ ਜੀ ਜੁਗਤ ਕੇ ਰੰਗ ਤੇ ਜੀ ਤੇ ਜੀਵ ਨੇ ਪੈਦਾ ਕੀਤੇ ਹੋਏ ਕਿਤੇ ਨਾ ਪੈਦਾ ਕੀਤੇ ਨੇ ਜੁਗਤੀ ਹੈ ਜੀ ਹੈ ਜੁਤੀ ਕੀ ਹੈ ਮਿੱਟੀ ਦੀ ਜੀ ਪਾਇਆ ਹੈ ਇਹਦੇ ਜੋੜਿਆ ਜੜ ਨਾਲ ਚੇਤਨ ਜੋੜਿਆ ਹੋਇਆ ਜੁਤੀ ਔਰ ਰੰਗ ਬਹੁਤ ਨੇ ਰੰਗ ਜੀ ਦਾ ਅਲੱਗ ਸਰੀਰ ਦਾ ਰੰਗ ਜੀ ਦਾ ਰੰਗ ਅਲੱਗ ਹੈ ਸਰੀਰ ਦਾ ਅਲੱਗ ਹੈ ਜੀ ਦਾ ਰੰਗ ਤਾਂ ਸਰੀਰ ਦਾ ਰੰਗ ਤਾਂ ਫਰੂ ਨੂੰ ਦੀਦ ਦੇ ਅੱਖਾਂ ਦੇ ਨਾਲ ਜੀ ਦੇ ਵੀ ਕਈ ਰੰਗ ਨੇ ਪਰ ਆਪੇ ਹੀ ਇੱਕ ਰੰਗ ਹੈ ਆਪੇ ਬਹੁਰੰਗੀ ਕਿਵੇਂ ਜੈ ਜਾ ਗਿਆਨ ਹੋਏ ਜਾ ਰੰਗ ਜਿਹੜੀ ਸਟੇਜ ਦਾ ਗਿਆਨ ਹੋਏ ਸਟੇਜ ਦਾ ਰੰਗ ਹੋਏ ਜਿੰਨਾ ਜਿੰਨਾ ਉਹਦੇ ਕੋਲ ਸੱਚ ਸਮਝ ਆਉਣਾ ਉਹਨਾਂ ਨੂੰ ਗੂੜਾ ਰੰਗ ਹੋਈ ਜਾਣਾ ਰੰਗ ਵਧੀ ਜਾਣਾ ਗਿਆਨ ਦਾ ਰੰਗ ਜਿੰਨਾ ਜਦ ਧੁੰਦਲਾ ਗਿਆਨ ਹੈ ਵਿੱਚ ਭਰਮ ਰਲਿਆ ਹੋਇਆ ਪਾਣੀ ਚ ਕਾਹਦੀ ਗਹਿਰਾਈ ਹੈ ਮਿੱਟੀ ਰਲੀ ਹੋਈ ਹੈ ਜਿੰਨਾ ਜਰ ਮਾਇਆ ਦੀ ਮਿੱਟੀ ਰਲੀ ਹੋਈ ਹੈ ਪਾਣੀ ਨਿਰਮਲ ਨਹੀਂ ਹੈ ਪਾਰਦਰਸ਼ੀ ਨਹੀਂ ਹੈ ਪਾਣੀ ਜਦ ਮਿੱਟੀ ਬੈਠ ਗਈ ਹਟ ਗਈ ਪਿਓਰ ਹੋ ਗਿਆ ਤਾਂ ਪਾਰਦਰਸ਼ੀ ਹੋ ਜਾਂਦਾ ਥੱਲੇ ਪਈ ਚੀਜ਼ ਨਹੀਂ ਹੁੰਦੀ ਹੈ ਪਾਰਦਰਸ਼ੀ ਹੈ ਬੁੱਧੇ ਦੀ ਇਹਦਾ ਗਿਆਨ ਪਾਰਦਰਸ਼ੀ ਹੈ ਮਾਇਆ ਤੋਂ ਪਰੇ ਦੇਖ ਲੈਣਾ ਸਰੀਰ ਵਿੱਚ ਆਤਮਾ ਨੂੰ ਦੇਖ ਲੈਣਾ ਪਾਰਦਰਸ਼ੀ ਤੋਂ ਮਤਲਬ ਕਟ ਕਟ ਮੈਂ ਹਰਜੂ ਦੇਖ ਕੇ ਕਿਆ ਨਾ ਦੇਖ ਕੇ ਕਿਆ ਸੰਤਨ ਕਹੋ ਸੰਤਨ ਉੱਚੀ ਆਵਾਜ਼ ਕੇ ਆਜੂ ਜੂ ਘਟ ਚ ਵਸਦਾ ਇਹ ਸੰਤ ਕੀ ਕਹਿੰਦੇ ਨੇ ਜਿਹੜੇ ਦੂਏ ਸੰਤ ਨੇ ਇਹ ਕਹਿੰਦੇ ਨੇ ਖੋਪੜੀ ਚ ਵਸਦਾ ਖੋਪੜੀ ਸ਼ੈਤਾਨ ਵਸਦਾ ਸੰਤ ਨਹੀਂ ਵਸਦਾ ਸ਼ੈਤਾਨ ਦੀਆਂ ਗਾਡਾ ਨੇ ਖੋਪੜੀ ਦੀਆਂ ਗਾਡਾ ਸਾਰੀਆਂ ਆਪਾਂ ਕਹਿੰਦੇ ਫਲਾਣੇ ਦੇ ਦਿਮਾਗ ਦੀ ਗਾਡ ਹੈ ਜੀ ਇਹ ਦਿਮਾਗ ਦੀ ਗਾਡ ਸ਼ੈਤਾਨ ਦੀ ਗਾਡ ਹੁੰਦੀ ਸਾਰੀ ਸੰਸਾਰ ਦੀ ਸ੍ਰਿਸ਼ਟੀ ਦਾ ਗਿਆਨ ਦਿਮਾਗ ਦੀ ਗਾਡ ਹੈ ਦਿਮਾਗ ਨੇ ਵੀ ਸੰਸਾਰ ਦਾ ਗਿਆਨ ਹੁੰਦਾ ਬਸ ਸੰਸਾਰ ਦਾ ਗਿਆਨ ਸਭ ਦਿਮਾਗ 'ਚ ਹੁੰਦਾ ਦਿਮਾਗ ਦੀ ਲੋੜ ਤਾਂ ਦੂਏ ਪਾਸੇ ਜ਼ਰੂਰ ਪੈਂਦੀ ਹੈ ਕਿਉਂਕਿ ਭਾਸ਼ਾ ਇਹ ਹੈ ਭਾਸ਼ਾ ਸੰਸਾਰੀ ਹੈ ਭਾਸ਼ਾ ਵਾਸਤੇ ਦਿਮਾਗ ਦੀ ਲੋੜ ਪੈਂਦੀ ਹੈ ਭਾਸ਼ਾ ਇਹ ਹੈ ਬੋਲੀ ਇਹ ਜਾਂ ਗਿਆਨ ਪਰ ਦਿਮਾਗ ਦੀ ਹੋਰ ਕੋਈ ਲੋੜ ਨਹੀਂ ਬੁੱਧੀ ਦੀ ਲੋੜ ਹੈ ਸਮਝਣ ਵਾਸਤੇ ਬੁੱਧੀ ਦੀ ਲੋੜ ਹੈ ਦਿਮਾਗ ਦੇ ਵਿੱਚ ਸਾਡੇ ਭਾਸ਼ਾ ਜਿਹੜੀ ਹੈ ਨਾ ਸਿੱਖੀ ਹੋਈ ਉਹ ਦਿਮਾਗ ਦੇ ਉਹ ਡਿਕਸ਼ਨਰੀ ਦਿਮਾਗ 'ਚ ਬਣੀ ਹੋਈ ਆ ਨਾ ਮਾਇਆ ਦਾ ਗਿਆਨ ਬੁੱਧੀ ਜਿਹੜੀ ਬੁੱਧੀ 'ਚ ਮਾਇਆ ਦਾ ਗਿਆਨ ਹੁੰਦਾ ਉਹ ਉਹ ਸਾਰਾ ਦਿਮਾਗ 'ਚ ਲਿਖਿਆ ਹੋਇਆ ਹੁੰਦਾ ਇਹ ਗਿਆਨ ਯਾਦ ਕਰਨ ਵਾਲਾ ਨਹੀਂ ਹੁੰਦਾ ਯਾਦ ਕਰਨ ਵਾਲਾ ਦਿਮਾਗ 'ਚ ਹੁੰਦਾ ਸਾਰਾ ਇਹ ਯਾਦ ਕਰਨ ਵਾਲਾ ਇਹ ਤਾਂ ਭੁੱਲਦਾ ਹੀ ਨਹੀਂ ਜੋ ਜੀ ਭੁੱਲਦੀ ਨਹੀਂ ਉਹਦਾ ਦਿਮਾਗ ਨਾਲ ਕੀ ਹੁੰਦਾ ਦਿਮਾਗ ਨਾਲ ਸੋਚਦੇ ਉਹ ਤਾਂ ਮਰੇ ਤੋਂ ਬਾਅਦ ਵੀ ਉੱਥੇ ਲੈ ਆਉਂਦੀ ਆ ਉਹ ਕਿਉਂ ਆ ਉਹ ਦਿਮਾਗ ਦੀ ਕਾੜ ਹੈ ਉਹ ਦਿਮਾਗ ਦੀ ਕਾੜ ਹੈ ਲੋਭ ਦਿਮਾਗ ਦੀ ਕਾੜ ਹੈ ਸੁਭਾਅ ਦੀ ਕਾੜ ਹੈ ਮਨ ਦੇ ਨਾਲ ਵੀ ਸੋਇਆ ਹੋਇਆ ਦਿਮਾਗ ਦਾ ਕੀ ਸੰਬੰਧ ਹੈ ਲੋਭ ਕਿੱਥੇ ਪਰਮ ਕਿੱਥੇ ਹੈ ਜਿਨ ਕਹੇ ਮਨ ਮੈਂ ਭਰਮ ਪੰਤਾ ਮਨ ਦੇ ਵਿੱਚ ਦਿਮਾਗ ਨੇ ਰਾਹੀਂ ਦੂਰ ਕਰਨਾ ਹੈ ਦਿਮਾਗ ਦੇ ਰਾਹੀਂ ਸਮਝਣਾ ਹੈ ਉਹ ਮਧਾਣੀ ਰੜਕਦੀ ਜ਼ਰੂਰ ਆ ਮਧਾਣੀ 'ਚ ਮੱਖਣ ਨਹੀਂ ਨਿਕਲਦਾ ਮਧਾਣੀ 'ਚ ਨਹੀਂ ਹੁੰਦਾ ਮੱਖਣ ਮਧਾਣੀ 'ਚ ਮੱਖਣ ਆ ਮਧਾਣੀ ਮੱਖਣ ਬਣਾਉਂਦੀ ਆ ਪਾਣੀ ਜੋ ਬਣਾ ਲਵੇ ਲਿਖ ਪਾਣੀ ਜੋ ਬਣਾ ਲਵੇ ਦੁੱਧੀ ਦਾ ਵਿਸ਼ਾ ਹੈ ਵਿਚਾਰਨ ਦਾ ਵਿਸ਼ਾ ਹੈ ਦਿਮਾਗ ਦੀ ਲੋੜ ਜ਼ਰੂਰ ਹੈ ਜਿਹੜਾ ਪੰਡਤ ਦਾ ਗਿਆਨ ਸੀ ਜਿਹੜਾ ਦੂਆ ਗਿਆਨ ਹੁੰਦਾ ਸੰਸਾਰੀ ਦਾ ਦਿਮਾਗ ਚ ਹੁੰਦਾ ਇਸ ਕਰਕੇ ਕਿਹਾ ਗੁਰਮੁਖ ਬੁੱਢੇ ਕਦੇ ਨਹੀਂ ਅੰਦਰ ਸੁਰਤ ਗਿਆ ਪਰ ਉੱਥੇ 17 ਦਾ ਮਤਹੀਣ ਕਹਤੇ ਦਿਮਾਗ ਦਿਮਾਗ ਬੇਕਾਰ ਹੋ ਜਾਂਦਾ ਉੱਥੇ 17 ਦਾ ਮਤਹੀਣ ਅਸਿਆਂ ਦਾ ਵਿਹਾਰ ਨਾ ਬਾਵਾ ਕਿਉਂ ਉਹ ਸਰੀਰ ਨਾਲ ਕੀੜਾ ਹੈ ਉਹ ਸਰੀਰ ਨਾਲ ਜੁੜਿਆ ਇੱਥੇ 72 ਸਾਲ ਦੇ ਗੁਰੂ ਅਮਰਦਾਸ ਹੋਇਆ ਹੋਇਆ ਜੋ ਗੁਰਿਆਈ ਮਿਲੀ ਹੈ 72 ਸਾਲ ਦੀ ਉਮਰ ਦੀ ਗੁਰਿਆਈ ਮਿਲੀ ਹੈ ਗੁਰਬਾਣੀ ਕਹਿੰਦੀ ਹੈ 17 ਦਾ ਮਤਹੀਣ ਉੱਤੇ 72 ਸਾਲ ਦੀ ਮਤ ਜਾਗੀ ਹੈ ਕਬੀਰ ਨੂੰ ਉਹਦਾ ਵਿਵਾਦ ਹੋਇਆ ਗਿਆ ਇਹ ਲਾਗੂ ਸੰਸਾਰ ਦੀਆਂ ਸਰੀਰ ਵਾਲੀਆਂ ਗੱਲਾਂ ਗੁਰਮੁਖਾਂ ਤੇ ਨਹੀਂ ਲਾਗੂ ਹੁੰਦੀਆਂ ਸੰਸਾਰੀ ਆਦਮੀ ਤੇ ਲਾਗੂ ਹੁੰਦੀਆਂ ਨੇ ਗੱਲਾਂ ਗੁਰਮੁਖ ਤੇ ਨਹੀਂ ਲਾਗੂ ਗੁਰਮੁਖ ਦਾ ਸਰੀਰ ਨਾਲ ਸੰਬੰਧ ਕੋਈ ਨਹੀਂ ਦਿਮਾਗ ਦਾ ਮਤਲਬ ਕੋਈ ਨਹੀਂ ਤਿਰਕੁਟੀ ਦਾ ਛੁੱਟੀ ਹੋਈ ਆ ਉਹਦੀ ਤਿਰਕੁਟੀ ਛੁੱਟਾ ਦਸਵਾਂ ਦਵਾਰ ਇੱਥੇ ਤਾਂ ਤਿਰਕੁਟੀ ਹੈ ਗਾਹਾਂ ਦਾ ਆਪੇ ਹੀ ਸਮਝ ਆਈ ਜਾਂਦਾ ਅੰਦਰੋਂ ਗਿਆਨ ਅੰਦਰੋਂ ਹੈ ਤਿਰਕੁਟੀ ਬਾਹਰ ਹੈ ਇੱਥੇ ਤਾਂ ਕਿਸੇ ਹੱਦ ਤੱਕ ਲੋੜ ਹੈ ਹੋ ਦੀ ਬਾਅਦ ਨਹੀਂ ਲੋੜ ਬਾਅਦ ਤਾਂ ਦੇਖ ਕੇ ਪਤਾ ਲੱਗਦਾ ਵੀ ਆ ਉਲਟੇ ਅਰਥ ਕੀਤੇ ਨੇ ਇਹਨਾਂ ਦੇ ਜਿਸ ਵਿੱਚ ਜੀ ਜੁਕਤ ਕੇ ਰੰਗ ਨਾ ਤਿਨਕੇ ਨਾਮ ਅਨੇਕ ਜੇ ਤਾਂ ਨਕਸ਼ਾ ਆਪਾਂ ਨੇ ਬਣਾਉਣਾ ਫਿਰ ਤਾਂ ਦਿਮਾਗ ਦੀ ਬੁੱਧੀ ਦੋਹਾਂ ਦੀ ਲੋੜ ਹੈ ਜੇ ਬਣਿਆ ਬਣਾਇਆ ਦੇਖਣ ਉੱਤੇ ਅਕਲ ਦੀ ਲੋੜ ਹੈ ਦਿਮਾਗ ਦਾ ਤਾਂ ਅੱਖਾਂ ਦਾ ਹੀ ਹੈ ਕੰਮ ਅੱਖਾਂ ਦੇ ਦੇਖਿਆ ਨਹੀਂ ਜਾ ਸਕਦਾ ਬਿਨਾਂ ਦਿਮਾਗ ਨਕਸ਼ਾ ਤਾਂ ਮੂਰੇ ਬਣਿਆ ਹੋਇਆ ਸਾਰਾ ਨਕਸ਼ਾ ਦਾ ਸਾਰਾ ਬਣਿਆ ਪਿਆ ਬਣਾਉਣਾ ਨਹੀਂ ਹੈ ਜਿਨ੍ਹਾਂ ਨੇ ਬਣਾਈਆਂ ਨੇ ਮੱਤਾਂ ਉਹਨਾਂ ਦੇ ਦਿਮਾਗ ਦੀ ਗੱਲ ਹੈ ਜਿਨ੍ਹਾਂ ਨੇ ਨਵੀਆਂ ਮੱਤਾਂ ਅਸੀਂ ਨਵੀਂ ਥੋੜੀ ਕੋਈ ਚੀਜ਼ ਬਣਾਉਣੀ ਅਸੀਂ ਤਾਂ ਬੜੀ ਬਣਾਈ ਚੀਜ਼ ਲੈਣੀ ਹੈ ਬੜੀ ਬਣਾਈ ਚੀਜ਼ ਲਿਆ ਕੇ ਅਸੀਂ ਕੋ ਬਲਬ ਲਿਆ ਕੇ ਰੱਖ ਲੈਣੇ ਸਾਨੂੰ ਹੋ ਜਾਂਦਾ ਹੁਣ ਅਸੀਂ ਆਪ ਬਣਾਉਣਾ ਅਸੀਂ ਕਹਿੰਦੇ ਦਿਮਾਗ ਖਰਚ ਦਿਮਾਗ ਉਹਨੇ ਖਰਚ ਕੀਤਾ ਜਿਹਨੇ ਬਣਾਇਆ ਅਸੀਂ ਤਾਂ ਬਣੀ ਬਣਾਈ ਲਈ ਹੈ ਸਾਨੂੰ ਤਾਂ ਗੁਰਬਾਣੀ ਪੱਕੀ ਪਕਾਈ ਮਿਲੀ ਹੈ ਬਣੀ ਬਣਾਈ ਮਿਲੀ ਹੈ ਕਿਸੇ ਹੱਦ ਤੱਕ ਸਮਝਣ ਵਾਸਤੇ ਲੋੜ ਦੀ ਲੋੜ ਹੈ ਉਹ ਤੇ ਬਾਅਦ ਦੀ ਲੋੜ ਹੈ ਨਲਕੇ 'ਚ ਪਾਣੀ ਉਦੋਂ ਤੱਕ ਉੱਤੋਂ ਪਾਈਦਾ ਜਿੰਨਾ ਜਦ ਥੱਲੇ ਵਾਲਾ ਨਾ ਹੋਵੇ ਥੱਲੇ ਵਾਲਾ ਆਉਣ ਲੱਗ ਜਾ ਉੱਤੋਂ ਕਦਰ ਪਾਉਣਾ ਉੱਤੋਂ ਪਾਈਦਾ ਦਿਮਾਗ ਨਾਲ ਥੱਲੇ ਦਾ ਫਿਰ ਆਪੀ ਹੁੰਦਾ ਹਾਂ ਦੇਣ ਵਾਲੇ ਦਿਮਾਗ ਦੀ ਲੋੜ ਹੈ ਦੇਣ ਵੇਲੇ ਤਾਂ ਲੋੜ ਹੈ ਜੇ ਬੋਲਦੇ ਆ ਜਾਂ ਤਾਂ ਲੋੜ ਹੈ ਆਪ ਸਮਝਣ ਵਾਸਤੇ ਲੋੜ ਨਹੀਂ ਵਿਚਾਰਨ ਵਾਸਤੇ ਕੋਈ ਲੋੜ ਨਹੀਂ ਤਿਸ ਵਿੱਚ ਜੀ ਜੁਗਤੀ ਕੇ ਰੰਗ ਤਿਨਕੇ ਇੱਥੇ ਸੰਸਾਰ ਵਿੱਚ ਧਰਤੀ ਥਾ ਕੀ ਜੀ ਜੁਗਤ ਕੇ ਰੰਗ ਸਾਰੇ ਜੀ ਨੇ ਜਿੰਨੇ ਸਾਰੇ ਹੀ ਧਰਮ ਸਾਰਾ ਸਾਰੇ ਵਾਸਤੇ ਨਾ ਕਿ ਆਦਮੀ ਵਾਸਤੇ ਸਾਰੇ ਹੀ ਪੌੜੀ ਆਪਣੀ ਆਪਣੀ ਜੜ ਰਹੇ ਨੇ ਗਾਹਾਂ ਨੂੰ ਤਰੱਕੀ ਕਰ ਰਹੇ ਨੇ ਆਦਮੀ ਤੱਕ ਸਾਰਿਆਂ ਨੇ ਪਹੁੰਚਣਾ ਆਦਮੀ ਪਹੁੰਚ ਗਿਆ ਦੂਰਿਆਂ ਨੇ ਪਹੁੰਚਣਾ ਕੋ ਜਾ ਰਹੇ ਨੇ ਕਿਤੇ ਨੂੰ ਤੀਰਥ ਯਾਤਰਾ ਨੂੰ ਇੱਕ ਅੱਜ ਤੁਰਿਆ ਹੈ ਇੱਕ ਉਹਦੇ ਨੇੜੇ ਪਹੁੰਚਿਆ ਹੋਇਆ ਇੱਕ ਚੱਲਿਆ ਹੋਇਆ ਇੱਕ ਪਹੁੰਚਣ ਵਾਲਾ ਲਾਈਨ ਤੇ ਲੱਗਾ ਨੇ ਸਾਰੇ ਇੱਕ ਆਰਮੀ ਵਾਲੀ ਪੌੜੀ ਤੇ ਖੜਾ ਹੈ ਜਰਾ ਸੀ ਲੱਖ ਜੂਨ ਦੇ ਆਖਰੀ ਪੌੜੀ ਤੇ ਖੜਾ ਹੈ ਜੋ ਥੱਲੇ ਜਾ ਰਿਹਾ ਪਿੱਛੇ ਪਿੱਛੇ ਇਸ ਪੌੜੀ ਤੇ ਜੇਨਾ ਚੁੱਕੇ ਜਿਹੜੇ ਚੁੱਕਣ ਨਾ ਜਾ ਹੁਣ ਤੂੰ ਇਸ ਪੌੜੀ ਤੋਂ ਫਿਰ ਕਾਦਵਾਰੀ ਆਊਗੀ ਕੋਈ ਪਤਾ ਨਹੀਂ ਵਾਰੀ ਫੇਰ ਵੀ ਆਉਗੀ ਪਰ ਕਦ ਆਉਗੀ ਕਦ ਨਾਨਕ ਆਵੇ ਤਿਨਕੇ ਨਾਮ ਅਨੇਕ ਅਨੰਤ ਨਾਮ ਅਨੇਕ ਅਨੰਤ ਕਿੰਨੇ ਜੀਵ ਨੇ ਕੱਲੇ ਕੱਲੇ ਸ਼੍ਰੇਣੀ ਵਿੱਚ ਕਿੰਨੇ ਜੀਵ ਨੇ ਅਨੰਤ ਨੇ ਕੱਲੇ ਕੱਲੇ ਕਿਹਦੀ ਕਿਹਦੀ ਗਿਣਤੀ ਕਰਾਂਗੇ ਕੀੜਿਆਂ ਦੀ ਗੱਲ ਹੋਵੇ ਸ਼ੇਰਾਂ ਦੀ ਤਾਂ ਗੱਲ ਨਹੀਂ ਇਹਨਾਂ ਨੇ ਥੋੜੇ ਨੇ ਸੇਵਕ ਦੀ ਕਰ ਲੈਣ ਕੀੜਿਆਂ ਦੀ ਕਰ ਲੈਣ ਹੋਰ ਬਥੇਰਾ ਕੁਝ ਦੀ ਕਰ ਲੈਣ ਚੂਹਿਆਂ ਦੀ ਕਰ ਲੈਣ ਨਾਲੇ ਨੁਕਸਾਨ ਕਰਦੇ ਨੇ ਨਾ ਇਹ ਕੋਈ ਅਨੰਤ ਕਹਿਤਾ ਉਹ ਜਿਨ੍ਹਾਂ ਨਾਲੇ ਜਿਹਦੀ ਆਪਾਂ ਨੇ ਗਿਣਤੀ ਕਰਕੇ ਖਰਾਕ ਨੂੰ ਖਰਾਕ ਦੇਣੀ ਇੰਤਜ਼ਾਮ ਕਰਦਾ ਕੋਈ ਕਿਆ ਰਹਾ ਦੇਣੀ ਹੈ ਸਾਡੀ ਦੀ ਕਿਵੇਂ ਸੀ ਗਿਣਤੀ ਕਿਉਂ ਕਰੀਏ ਜਿਹਦੀ ਪੈਦਾ ਕੀਤੇ ਨੇ ਉਹਦੀ ਸਰਦਾਰੀ ਹੈ ਗਿਰਤੀ ਕਰੇ ਨਾ ਕਰੇ ਆਪਣਾ ਵਿਸ਼ਾ ਹੀ ਨਹੀਂ ਹੈ ਸਮਝ ਲਿਆ ਵੀ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਅਬ ਸੱਚਾ ਦਰਬਾਰ ਜਿਹੜੇ ਇਹਨਾਂ ਦੇ ਵਿੱਚੋਂ ਆਦਮੀ ਨੇ ਨਾ ਉਹਨਾਂ ਦੀ ਗੱਲ ਆਪਾਂ ਕਰਦੇ ਕਰਮ ਨੂੰ ਮੰਨਦੇ ਨੇ ਚੰਗਾ ਕੰਮ ਕਰਦੇ ਆ ਅਸੀਂ ਬੁਰਾ ਕੰਮ ਕਰਦੇ ਮੈਂ ਕਰ ਸਕਦਾ ਜਿਹੜੇ ਗੁਰਮੁਖ ਨੇ ਉਹ ਕਰਮੀ ਨਹੀਂ ਹੁੰਦੇ ਭਾਣੇ 'ਚ ਰਹਿਣ ਵਾਲਾ ਕਰਮੀ ਨਹੀਂ ਕਰਮ ਨੂੰ ਮੰਨਣ ਵਾਲਾ ਭਾਣੇ 'ਚ ਨਹੀਂ ਰਹਿੰਦਾ ਮੰਨਦਾ ਹੈ ਭਾਵੇਂ ਉਹ ਪੁੰਨ ਪਾਪ ਨੂੰ ਮੰਨਣ ਵਾਲਾ ਕਰਮੀ ਹੁੰਦਾ ਜੀਵ ਪੁੰਨ ਪਾਪ ਜੋ ਬੀਜਦੇ ਤੇ ਸਭ ਧਰਮ ਰਾਇ ਕੇ ਹੁਣ ਇਹਨਾਂ ਜੋ ਜਿਹੜੇ ਕਰਮੀ ਨੇ ਪੁੰਨ ਪਾਪ ਜਿਨ੍ਹਾਂ ਨੇ ਬੀਜਿਆ ਉਹ ਨਾ ਉਹ ਤਾਂ ਜਾਣਗੇ ਧਰਮ ਰਾਏ ਨੇ ਉਹਨਾਂ ਦੇ ਖਿਲਾਫ ਇਹ ਵਿਚਾਰ ਹੋਣੀ ਹੈ ਗੁਰਮੁਖਾਂ ਦੇ ਖਿਲਾਫ ਕੋਈ ਵਿਚਾਰ ਨਹੀਂ ਉਹਨਾਂ ਦਾ ਹੋਰ ਰਸਤਾ ਉਹ ਦੂਏ ਵੀਆਈਪੀ ਗੇਟ ਚਲੇ ਜਾਂਦੇ ਨੇ ਉਹ ਪਿੱਛੋਂ ਵੀਆਈਪੀ ਗੇਟ ਆ ਉਹਨਾਂ ਦਾ ਕਹਿੰਦੇ ਤੁਸੀਂ ਇੱਧਰ ਦੀ ਚਲੇ ਜਾਓ ਦੇ ਪਾਸੇ ਕਿਤੇ ਨੇ ਇੱਕ ਪਾਸੇ ਕਰਮ ਹੀ ਜਾਂਦੇ ਨੇ ਜਿਨ੍ਹਾਂ ਨੇ ਬਾੜ ਪਾੜੀ ਹੈ ਨਾ ਸਿੱਧੀ ਸੱਚਖੰਡ ਵਾਲੀ ਪੰਡਤ ਨੇ ਪੰਡਤ ਦੇ ਚੇਲੇ ਦੇ ਜਾਂਦੇ ਨੇ ਦੂਏ ਰਾਹ ਧਰਮ ਰਾਜ ਦੇ ਉੱਥੇ ਵਿਚਾਰ ਕਰਦੇ ਨੇ ਵੀ ਇਹਨੂੰ ਕਿੱਥੇ ਭੇਜੀਏ ਹੁਣ ਕਮੀ ਤਾਂ ਰਹਿ ਗਈ ਇਸ ਪਰਮ ਹੈ ਉਹਨਾਂ ਚ ਜਿਨ੍ਹਾਂ ਚ ਪਰਮ ਹੈ ਕਰਮੀ ਪਰਮ ਹੈ ਉਹਨਾਂ ਚ ਵੀ ਮੈਂ ਕੁਝ ਕਰ ਸਕਦਾ ਪਰਮ ਦੀ ਵਜ੍ਹਾ ਨਾਲ ਜਨਮ ਹੈ ਅਜਾ ਉਹਨਾਂ ਦਾ ਮਨ ਕਾਲਾ ਹੈ ਕੁਝ ਲਿਖ ਲਿਆ ਹੈ ਕਾਲੇ ਲੇਖ ਲਿਖ ਲਿਆ ਹੈ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲਿਖ ਜੇ ਗਿਆਨਵਾਨ ਹੈ ਕਿਉਂ ਮੰਨਦਾ ਮੈਂ ਕੁਝ ਕਰ ਸਕਦਾ ਜੇ ਤੂੰ ਇਹ ਮੰਨਦਾ ਮੈਂ ਕੁਝ ਕਰ ਸਕਦਾ ਕਾਲਾ ਲੇਖ ਹੈ ਫਿਰ ਵੀ ਲਿਖ ਰਿਹਾ ਵੀ ਤੂੰ ਗਿਆਨਵਾਨ ਕਿੱਥੋਂ ਨਾ ਨਾਲੇ ਮੰਨਦਾ ਸਭ ਨੂੰ ਪਰਮੇਸ਼ਰ ਕਰਦਾ ਨਾਲੇ ਕਹਿੰਦਾ ਮੈਂ ਵੀ ਕਰ ਸਕਦਾ ਫਿਰ ਤੂੰ ਅਕਲ ਲਤੀਫ ਨਹੀਂ ਹੈ ਜੇ ਦੋਏ ਗੱਲਾਂ ਮੰਨਦਾ ਦੋਏ ਗੱਲਾਂ ਵਿਰੋਧੀ ਨੇ ਅਕਲ ਲਤੀਫ ਵੀ ਕਹਿੰਦਾ ਗਿਆਨਵਾਨ ਵੀ ਹੈ ਸੰਤ ਵੀ ਹੈ ਗੱਲਾਂ ਵੀ ਦੋਏ ਬਣੀ ਜਾਂਦੇ ਇਹ ਤਾਂ ਆਪਾ ਵਿਰੋਧੀ ਨੇ ਦੋਏ ਗੱਲਾਂ ਕਾਲੇ ਲਿਖਣਾ ਲੇਖ ਆਪਣੇ ਅੰਦਰ ਵੀ ਕਾਲੇ ਲਿਖਦਾ ਦੂਆਂ ਦੇ ਵੀ ਕਾਲੇ ਲਿਖਦਾ ਜੇ ਕਾਲੇ ਲੇਖ ਨੇ ਉਹ ਤਾਂ ਭਾਈ ਮਟਾ ਕੇ ਜਾਣੇ ਪੈਣਗੇ ਉਹਨਾਂ ਨੂੰ ਜਨਮ ਉਹਨਾਂ ਤੇ ਵਿਚਾਰ ਹੈ ਕਰਮੀ ਕਰਮੀ ਹੋਏ ਵਿਚਾਰ ਕੇਵਲ ਕਰਮੀ ਲੋਕਾਂ ਦੇ ਵਿਚਾਰ ਹੋਊਗੀ ਕਿ ਇਹਨਾਂ ਦਾ ਕੀ ਬਣੇ ਕਿਉਂਕਿ ਉਹਨਾਂ ਨੂੰ ਜਨਮ ਜੋ ਦੇਣਾ ਦੁਬਾਰਾ ਹੁਕਮੀਆਂ ਦਾ ਵਿਚਾਰ ਨਹੀਂ ਹੋਣੀ ਜਿਹੜੇ ਹੁਕਮੀ ਬੰਦੇ ਨੇ ਉਹਨਾਂ ਤੇ ਕੋਈ ਵਿਚਾਰ ਨਹੀਂ ਕਰਮੀਆਂ ਤੇ ਵਿਚਾਰ ਹੈ ਫਿਰ ਆਖੇ ਮੈਂ ਹੁਕਮੀ ਬੰਦਾ ਜਿਹੜੇ ਹੁਕਮੀ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਸ਼ੁਰੂ ਚ ਆਇਆ ਸੀ ਜਿਹੜੇ ਹੁਕਮੀ ਬੰਦੇ ਨੇ ਉਹਨਾਂ ਤੇ ਵਿਚਾਰ ਕਿਹਦੇ ਕਰਨੀ ਹੈ ਉਹ ਬਥੇਰੀ ਹੋਦੀ ਉਹਨਾਂ ਤੇ ਉਹ ਜਾਂ ਸੰਤੋਖ ਦੇ ਵਿੱਚ ਬੈਠੇ ਨੇ ਨਾ ਜਦ ਪੁੱਛਦੇ ਤੇ ਕਾਰਨ ਕਮਣ ਹੋਰ ਜਦ ਉਹਨਾਂ ਦੇ ਵਿਚਾਰੇ ਹੁੰਦੀ ਸੀ ਉਹਨਾਂ ਦੇ ਜਦ ਹੋਲੀ ਵਿਚਾਰ ਉਹਨਾਂ ਦੇ ਕਸੋਟੀ ਜਦ ਲਾ ਲਈ ਪਹਿਲਾਂ ਹੀ ਉਹਨਾਂ ਨੂੰ ਨਾਮ ਵਿਚਾਰ ਤੋਂ ਬਾਅਦ ਹੀ ਮਿਲਿਆ ਉਹਨਾਂ ਦੇ ਟੈਸਟ ਸਾਰੇ ਪਹਿਲਾਂ ਹੋ ਚੁੱਕੇ ਨੇ ਜਿਉਂਦੇ ਜਿਉਂਦੇ ਉਹਨਾਂ ਦੇ ਵਿਚਾਰ ਕੀ ਕਰਨੀ ਹੈ ਹੁਣ ਉਹਨਾਂ ਦੇ ਤਾਂ ਉਹ ਕੰਮ ਕਰਵਾਇਆ ਜਿਹੜਾ ਪਰਮੇਸ਼ਰ ਨੇ ਆਪ ਕਰਨਾ ਉਹਨਾਂ ਦੇ ਵਿਚਾਰ ਕਿਹਨੇ ਕਰਨੀ ਹੈ ਕਾਦੇ ਵਾਸਤੇ ਕਰਨੀ ਹੈ ਕਿਹੜੀ ਗੱਲ ਦੀ ਕਰਨੀ ਹੈ ਉਹਨਾਂ ਦੇ ਪਹਿਲਾਂ ਹੋ ਚੁੱਕੀ ਬਹੁਤ ਕੁਝ ਉਹ ਰਾਮ ਕਸੌਟੀ ਤੇ ਲੱਗ ਚੁੱਕੇ ਪਹਿਲਾਂ ਰਾਮ ਕਸੌਟੀ ਸੋਸਾ ਹੈ ਜੋ ਮਰਜੀ ਉਹਦਾ ਮਰਜੀ ਵੜਿਆ ਨੇ ਪਹਿਲਾਂ ਸਹਿ ਲਈ ਕਸੌਟੀ ਰਾਮ ਦੀ ਐਨਾ ਤੇ ਲੱਗਣੀ ਹੁਣ ਕਮੀ ਹੈ ਜਿਨ੍ਹਾਂ 'ਚ ਕਰਮੀਆਂ ਤੇ ਇਹਨਾਂ ਤੇ ਲੱਗਣੀ ਹੈ ਕਸੌਟੀ ਕਰਮੀ ਕਰਮੀ ਹੋਏ ਵਿਚਾਰ ਕਰਮੀ ਅੱਡ ਕੱਢ ਲੈ ਹੁਕਮੀ ਅੱਡ ਨੇ ਜੇ ਪੈਂਡੇ ਲੂਟੀ ਬਨਿਹਾਰੀ ਇੱਕ ਸਾਰ ਕੇ ਨਾਮ ਮੇਰੇ ਅੱਗੇ ਲਈਏ ਖੋਏ ਸਭ ਕੁਝ ਖੋਲੇ ਲੈਂਦੇ ਉਹ ਪੈਂਡ ਜੋ ਪੈਂਡਾ ਸੰਤਨ ਉਹ ਤਾਂ ਪੈਂਡਾ ਹੀ ਨਹੀਂ ਬਣਾਇਆ ਸੰਤਾਂ ਨੇ ਉਹ ਤੋਂ ਤਾਂ ਦੂਰ ਦੀ ਨੰਗੇ ਬਚ ਕੇ ਉਹ ਤਾਂ ਦਲਦਲ 'ਚ ਫਸਣ ਵਾਲਾ ਜਿਹੜਾ ਰਾਹ ਸੀ ਨਾ ਦਲਦਲ ਨੂੰ ਜਾਂਦਾ ਉਹ ਰਾਹ ਛੱਡ ਕੇ ਸਾਈਡ ਤੇ ਦੀ ਹੋ ਉਹ ਰਾਹ ਹੀ ਨਹੀਂ ਗਏ ਉਹ ਦਲਦਲ 'ਚ ਜਿਹੜੇ ਫਸਣ ਵਾਲੇ ਫਸ ਕੇ ਉੱਥੇ ਹੀ ਰਹਿ ਗਏ ਸੱਚਾ ਆਪ ਸੱਚਾ ਦਰਬਾਰ ਸੱਚਾ ਆਪ ਸੱਚਾ ਦਰਬਾਰ ਜਿੱਥੇ ਜਾਣਾ ਗਾਂ ਉੱਥੇ ਤਾਂ ਸੱਚਾ ਆਪ ਹੈ ਸੱਚਾ ਦਰਬਾਰ ਸੱਚਾ ਦਰਬਾਰ ਹੈ ਸਾਰੇ ਦਰਬਾਰ ਸੱਚੇ ਹੀ ਨੇ ਦਰਬਾਰ ਵੀ ਸੱਚਾ ਹੈ ਸੱਚੇ ਹੀ ਸਾਚੇ ਨੇ ਬੜਾ ਤੇ ਸੋਹਣੀ ਪੰਜ ਪ੍ਰਭਾਵ ਉੱਥੇ ਕੌਣ ਨੇ ਦਰਬਾਰ ਸਾਰੇ ਪੰਜ ਨੇ ਸਾਰੇ ਭਗਤ ਪੰਜ ਦਾ ਮਤਲਬ ਹੁੰਦਾ ਭਗਤ ਸਾਰੇ ਪੰਜ ਨੇ ਰਾਜਾ ਕੋਈ ਨਹੀਂ ਹੈ ਦਰਬਾਰ 'ਚ ਰਾਜਾ ਹੁੰਦਾ ਨਾ ਪ੍ਰਾਈਮ ਮਿਨਿਸਟਰ ਕੋਈ ਨਹੀਂ ਹੈ ਮਿਨਿਸਟਰ ਕੋਈ ਨਹੀਂ ਹੈ ਚੀਫ ਮਿਨਿਸਟਰ ਕੋਈ ਨਹੀਂ ਹੈ ਰਾਸ਼ਟਰਪਤੀ ਕੋਈ ਨਹੀਂ ਹੈ ਕੌਣ ਨੇ ਸਾਰੇ ਪੰਚ ਨੇ ਸਾਰੇ ਐਮਪੀ ਨੇ ਸਾਰੇ ਮੈਂਬਰ ਪਾਰਲੀਮੈਂਟ ਨੇ ਸਾਰੇ ਬਰਾਬਰ ਨੇ ਤੇ ਸੋਣ ਪੰਜ ਪੰਜ ਪ੍ਰਵਾਨ ਪ੍ਰਵਾਨ ਹੋਏ ਹੋਏ ਪੰਜ ਨੇ ਜਿਹੜੇ ਉਹ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇ ਦਰਗਾਹ ਉੱਥੇ ਉਹ ਨੇ ਸਾਰੇ ਪੰਜੇ ਪੰਜ ਨੇ ਸਾਰੇ ਭਗਤੇ ਭਗਤ ਨੇ ਇੱਕੋ ਹੀ ਲੈਵਲ ਦੇ ਨੇ ਪੰਚੇ ਜਾ ਸਕਦੇ ਨੇ ਚਲੋ ਪਾਪਾ ਭਗਤ ਨਹੀਂ ਕਹਿੰਦੇ ਸਾਰੇ ਹੀ ਪੰਚ ਨੇ ਆ ਜਿਹੜਾ ਝਗੜਾ ਹੋਣ ਪਿਆ ਹੋਇਆ ਰਬਦਾਸ ਦਾ ਨਾਨਕ ਦਾ ਕਾਹਦਾ ਪਿਆ ਹੋਇਆ ਉਹ ਤਾਂ ਪੰਚ ਨੇ ਉਹ ਵੀ ਪੰਚ ਆ ਉਹ ਵੀ ਪੰਚ ਝਗੜਾ ਕਿਹੜੀ ਗੱਲ ਦਾ ਕਿਹੜੀ ਗੱਲ ਦਾ ਝਗੜਾ ਝਗੜਾ ਹੰਕਾਰ ਦਾ ਦੋਹਾਂ ਦੇ ਗੁਰਬਾਣੀ ਨੂੰ ਦੋਹੇ ਨਹੀਂ ਮੰਨਦੇ ਗੁਰਬਾਣੀ ਦੇ ਦੋਹਾਂ ਨੂੰ ਸਮਝ ਨਹੀਂ ਹੋਵੇ ਟਕਰਾਉਂਦੀ ਹੈ ਹੋਵੇ ਟਕਰਾਉਂਦੀ ਹੈ ਉਹ ਕਹਿੰਦਾ ਵੀ ਆ ਜਿਹੜੀ ਇਹਨਾਂ ਨੇ ਇਹਨਾਂ ਦੀ ਆਬਾਦੀ ਹੈ ਮੈਂ ਆਪਣੇ ਨਾਲ ਆਲਾ ਮੈਂ ਗੁਰੂ ਬਣ ਜਾ ਗਾਂ ਵੋਟਾਂ ਹੋਣਗੇ ਮੈਂ ਆਕੜ ਕੇ ਬੈਠਿਆ ਕਰੂੰ ਇੰਨੇ ਬੰਦੇ ਮੇਰੇ ਨਾਲ ਨੇ ਜਿਵੇਂ ਰਾਧਾ ਸੋਮੀ ਨੇ ਗੱਲ ਚਾਹੀਦੀ ਹੋਈ ਹੈ ਹੋਰ ਕੀ ਉਹ ਤਾਂ ਕੋਈ ਗੱਲ ਨਹੀਂ ਇਹਦੇ ਪਿੱਛੇ ਗੁਰਬਾਣੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਇੱਥੇ ਤਾਂ ਲਿਖਿਆ ਜਿੱਥੇ ਸੋਨ ਪੰਜ ਪ੍ਰਵਾਨ ਨਾ ਰਵਦਾਸ ਗੁਰੂ ਹੈ ਨਾ ਨਾ ਗੁਰੂ ਹੈ ਜੇ ਕੋਈ ਗਲਤੀ ਕਰਦਾ ਹੈ ਜੇ ਕੋਈ ਸਾਖਤ ਹੈ ਕਹਿੰਦਾ ਮੈਂ ਪੁੰਨ ਕਰ ਸਕਦਾ ਤਾਂ ਅਸੀਂ ਉਹਦੀ ਰੀਸ ਕਰਨੀ ਹੈ ਜੇ ਕੋਈ ਖਰਾਬ ਬਣ ਛੱਡ ਕੇ ਖੋਟਾ ਬਣਦਾ ਤੁਸੀਂ ਕਿਉਂ ਖੋਟੇ ਬਣਦੇ ਹੋ ਇਹ ਖੋਟ ਹੈ ਰਵਦਾਸ ਨੂੰ ਗੁਰੂ ਸਾਬਤ ਕਰਨਾ ਜੇ ਸਿੱਖਾਂ ਦੀ ਖੋਟ ਹੈ ਤੁਹਾਡੇ ਜਗਾਤੇ ਹੈ ਤੁਸੀਂ ਆਪ ਤਾਂ ਖਰਾਬ ਰੱਖ ਲੋ ਕੋਲ ਕਿਉਂਕਿ ਇਹ ਖੋਟੇ ਨੇ ਅਸੀਂ ਵੀ ਖੋਟੇ ਬਣਨੇ ਆ ਪਲਾਨ ਕਿਤੇ ਸੀਟ ਜਿੱਤਣ ਦਾ ਹੋਊ ਐਮਐਲਏ ਬਣਨ ਦਾ ਹੋਊ ਸਰਕਾਰ ਨਾਲ ਰਲ ਕੇ ਕੋਈ ਚਾਰ ਸੀਟਾਂ ਲੈਣ ਦਾ ਹੋਊ ਜਾਂ ਕਿਸੇ ਦੀ ਮਦਦ ਕਰਕੇ ਕੋਈ ਬੈਨੀਫਿਟ ਲੈਣ ਦਾ ਹੋਊ ਇਹਦੇ ਵਿੱਚ ਘੁਮਾਇਆ ਦਾ ਸਭ ਕੁਝ ਹੈ ਚੱਕਰ ਹੈ ਹੋਰ ਕੁਝ ਨਹੀਂ ਧਰਮ ਦਾ ਕੋਈ ਰੋਲ ਨਹੀਂ ਸਭ ਆਇਆ ਦਾ ਚੱਕਰ ਹੈ ਧਰਮ ਦਾ ਨਾਲ ਕੀ ਸੰਬੰਧ ਨਾ ਰਵਦਾਸ ਇਹਨਾਂ ਦੇ ਕਹੇ ਛੋਟਾ ਹੋਵੇ ਨਾ ਇਹਨਾਂ ਦੇ ਕਰੇ ਤੇ ਬੜਾ ਹੋਵੇ ਇਹ ਜੋ ਮਰਜ਼ੀ ਕਰੀ ਜਾਓ ਉਹ ਭਗਤ ਹੈਗਾ ਉਹ ਪੰਜ ਪ੍ਰਵਾਨ ਹੈਗਾ ਦਰਗਾਹ 'ਚ ਬੈਠਾ ਉੱਥੇ ਹੀ ਰਹੂਗਾ ਉਹਨੂੰ ਕੋਈ ਨਹੀਂ ਫਰਕ ਪੈਂਦਾ ਨਾ ਨਾਨਕ ਨੂੰ ਫਰਕ ਪਵੇ ਨਾ ਉਹਨੂੰ ਫਰਕ ਪਵੇ ਉਹਨਾਂ ਦੀ ਲੜਾਈ ਨਹੀਂ ਕਰਾ ਸਕਦੇ ਇਹ ਆਪ ਲੜੀ ਜਾਓ ਉਹਨਾਂ ਦੀ ਨਿਗਾਹ ਦੋਏ ਮੂਰਖ ਨੇ ਉਹਨਾਂ ਦੀ ਹੋਣਾ ਸਾਡੀ ਨਿਗਾਹ 'ਚ ਮੂਰਖ ਨੇ ਜਦ ਅਸੀਂ ਗੁਰਬਾਣੀ ਉਹਨਾਂ ਦੀ ਕਹੀ ਗੱਲ ਸਮਝਦਾ ਸਾਡੀ ਨਿਗਾਹ 'ਚ ਮੂਰਖ ਨੇ ਉਹਨਾਂ ਦੀ ਨਿਗਾਹ ਤਾਂ ਮੂਰਖ ਹੋਣੀ ਨੇ ਤੋਏ ਤੇ ਜ਼ੋਹਰ ਪੰਜ ਪ੍ਰਵਾਨ ਨਦਰੀ ਕਰਮ ਪਵੇ ਨਿਸ਼ਾਨ ਤਾਂ ਤੇ ਪੰਜ ਪ੍ਰਵਾਨ ਤੇ ਉਹਨਾਂ ਦੀ ਪ੍ਰਵਾਨ ਪੰਜਾਂ ਦੀ ਕਿਰਤ ਦਾ ਰਹਿ ਕਿਸੇ ਇਕੱਲੇ ਬੰਦੇ ਦੀ ਨਜ਼ਰ ਨਹੀਂ ਹੈ ਸਾਰਿਆਂ ਦੀ ਉਹ ਗਹਿਰ ਹੋਣੀ ਹੈ ਸਾਰੇ ਹਾਂ ਬਈ ਠੀਕ ਹੈ ਠੀਕ ਹੈ ਠੀਕ ਹੈ ਠੀਕ ਠੀਕ ਨੂੰ ਠੀਕ ਕਹਿਣਾ ਗਲਤ ਨੂੰ ਠੀਕ ਕਹਿਣਾ ਹੀ ਨਹੀਂ ਕਿਸੇ ਠੀਕ ਨੂੰ ਠੀਕ ਕਹਿਣਾ ਜਿਹਨੇ ਇੱਕ ਨੇ ਕਹਿਤਾ ਠੀਕ ਹੈ ਉਹ ਠੀਕ ਹੀ ਹੋਊਗਾ ਸਭ ਨੇ ਕਹਿਣਾ ਹਾਂ ਠੀਕ ਜੇ ਕਸੌਤੀ ਤੇ ਘਰਾ ਸੋਨਾ ਜਿਹੜੇ ਮਰਜ਼ੀ ਸਰਦਾਰ ਕੋ ਲੈ ਜਾਓ ਠੀਕ ਹੈ ਕਹੂਗਾ ਕਸੌਟੀ ਤੁਹਾਡੇ ਕੋਲ ਹੈ ਲਾ ਕੇ ਦੇਖ ਲਈ ਰਾਈਟ ਆਦਮੀ ਹੈ ਦੇਖਣ ਵਾਲਾ ਪਾਰਖੂ ਪੂਰਾ ਖਰੇ ਖੋਟੇ ਦੀ ਪਛਾਣ ਹੈ ਉਹ ਜਿਹੜਾ ਮਰਜ਼ੀ ਦਿਖਾ ਦੋ ਕਹੂਗਾ ਠੀਕ ਹੈ ਤਾਂ ਭਾਈ ਕਸੌਟੀ ਤੇ ਲਾ ਲਿਆ ਦੇਖ ਲੈ ਮੇਰੀ ਕੀ ਲੋੜ ਹੈ ਕੱਚ ਪਕਾਈ ਉੱਥੇ ਪਾਏ ਉੱਥੇ ਕੱਚੇ ਪੱਕੇ ਦੀ ਪਤਾ ਲੱਗਦਾ ਕਸੌਟੀ ਤੇ ਲਾ ਕੇ ਉੱਥੇ ਵਿਚਾਰ ਹੋਣੀ ਹੈ ਜਿੱਤੇ ਪੰਜ ਪਰਵਾਨ ਬੈਠੇ ਨੇ ਉਹਨਾਂ ਨੂੰ ਖੋਟੇ ਘਰੇ ਦੀ ਪਛਾਣ ਹੈ ਗੁਰਮੁਖ ਖੋਟੇ ਘਰੇ ਪਛਾਣ ਸਾਰੇ ਬਰਾਬਰ ਨੇ ਕੋਈ ਰਾਜਾ ਨਹੀਂ ਹੈ ਉੱਥੇ ਇਹ ਭਲੇਖਾ ਹੈ ਪਰਮੇਸ਼ਰ ਕੀ ਹੈ ਸੱਚਖੰਡ ਕੌਣ ਹੈ ਕੀ ਹੈ ਕਦੇ ਕੋਈ ਆਦਮੀ ਬੈਠਾ ਆਦਮੀ ਕੋਈ ਨਹੀਂ ਸਾਰੇ ਆਦਮੀ ਉਹਨੇ ਆਦਮੀ ਤਾਂ ਨਹੀਂ ਹੈ ਉਹ ਆਦਮੀ ਤਾਂ ਹਮ ਹੈ ਇੱਕਦਮ ਉੱਥੇ ਜੋਤਾਂ ਨੇ ਪੂਰਨ ਜੋਤਾਂ ਨੇ ਪ੍ਰਚੰਡ ਜੋਤਾਂ ਨੇ ਜੋਤ ਜਗਮਗਾ ਜਗਤ ਮੈਂ ਚੰਡ ਚਮੁੰਡ ਪ੍ਰਚੰਡ ਕੁਝ ਦੰਡਨ ਖੰਡਨ ਅਸੁਰ ਮੰਡਨ ਪੂਨ ਪੂਨ ਖੰਡ ਐਸੀ ਜੋਤ ਉਹਨਾਂ ਦਾ ਇੱਕ ਜੋਤ ਦੀ ਜੀ ਨਾਨਕ ਗਿਆ ਜਾਪੇ ਪੂਰਨ ਜੋਤ ਜਗਾ ਘਟ ਮੈਂ ਖਾਲਸਾ ਤਾਈ ਨਿਖਾਲਸ ਜਾ ਪੂਰੀਆਂ ਜੋਤਾਂ ਨੇ ਇੱਕ ਲੈਵਲ ਦੀਆਂ ਜੋਤਾਂ ਨੇ ਸਭ ਨਾਨਕ ਗਿਆ ਜਾਪੇ ਜਾਏ ਗਿਆ ਜਾਪੇ ਜਾਏ ਜਦੋਂ ਤੇ ਪਹੁੰਚਾਂਗੇ ਆਪੇ ਜਦ ਪਤਾ ਲੱਗ ਜੂਗਾ ਖੋਟਾ ਨਾ ਮੰਨੇ ਕੋਈ ਆਪਣੇ ਆਪ ਨੂੰ ਜਾਂ ਜਾਊਗਾ ਆਪੇ ਮੰਨ ਲੂਗਾ ਮੇਰੇ ਖੋਟ ਹੈ ਤਾਂ ਸੀਸੇ ਜਮੂਹ ਦਿਖਾਤਾ ਨਾ ਉਹਨਾਂ ਨੇ ਵੀ ਭਾਈ ਤੂੰ ਦੱਸ ਦੇ ਬੱਤੀ ਦੰਦ ਸੁਲੱਖਣਾ ਜਿਹੜਾ ਹੈਗਾ ਜਾਂ ਮੂੰਹ ਵੱਡਿਆ ਨਾ ਉਹਨੇ ਸ਼ੀਸ਼ਾ ਦਿਖਾਇਆ ਦੇਖਿਆ ਵੀ ਯਾਰ ਦੰਦ ਤਾਂ ਕੋਈ ਹੈ ਹੀ ਨਹੀਂ ਮੂੰਹ 'ਚ ਆਪੇ ਬਣ ਜੂਗਾ ਐਤੇ ਤਾਂ ਬੱਤੀ ਸੁਲੱਖਣੇ ਸਾਰੇ ਹੀ ਨੇ ਸਭ ਕੋ ਪੂਰਾ ਆਪੋ ਹੋਵੇ ਘਟਨਾ ਬਹੁ ਆਖੈ ਜਾਂ ਪਤ ਪਰਵਾਣਾ ਪਾਛੇ ਪਾਈਏ ਉੱਥੇ ਸਾਰੇ ਆਪੇ ਕਹਿੰਦੇ ਪੰਡਤ ਨੂੰ ਕਹਿੰਦਾ ਕਬੀਰ ਜਾਣੋਗੇ ਜਬ ਤਬ ਜਾਣੋਗੇ ਜਬ ਉਗੜੋਗਾ ਪਾਜ ਜਦ ਪਾਜ ਉਗੜ ਜੂ ਨਾ ਸੰਤਾਂ ਦਾ ਸਾਰੇ ਪਖੰਡੀਆਂ ਦਾ ਆਪੇ ਹੀ ਮਨ ਜਾਣਗੇ ਚਿੰਤਾ ਕਰਨ ਦੀ ਲੋੜ ਨਹੀਂ ਸਾਡਾ ਕਿਹੜਾ ਕਿਸੇ ਨਾਲ ਕੋਈ ਵੈਰ ਹੈ ਜੇ ਕਿਸੇ ਨੂੰ ਚੰਗਾ ਹੋਣ ਨੂੰ ਕਹਿੰਦੇ ਆ ਤਾਂ ਉਹਦਾ ਹੀ ਫਾਇਦਾ ਸਾਡਾ ਉਹਦੇ ਚ ਕੀ ਹੈ ਫਾਇਦਾ ਸਾਨੂੰ ਕੋ ਮਿਲਣਾ ਹੋ ਜੂ ਗੁਰੂ ਨੂੰ ਕੋ ਮਿਲਣਾ ਹੈ ਭਗਤਾਂ ਨੂੰ ਕੋ ਮਿਲਣਾ ਹੈ ਭਗਤ ਦਾ ਬੁਰੇ ਦਾ ਭਲਾ ਕਰਦੇ ਨੇ ਗੁਰਬਾਣੀ ਦਾ ਬੁਰੇ ਦਾ ਭਲਾ ਕਰਦੀ ਹੈ ਭਲਾ ਭਲਾਈ ਨਾ ਤਾਂ ਜਾਏ ਬੁਰੀ ਬੁੱਧ ਨਾ ਦੇ ਭਲੇ ਦਾ ਕੰਮ ਹੈ ਭਲਾਈ ਨਹੀਂ ਤਾਂ ਜਾਣੀ ਬੁਰੀ ਬੁੱਧ ਨਹੀਂ ਦੇਣੀ ਬਸ ਬੁਰੀ ਬੁੱਧ ਗੁਰਮਤ ਨਹੀਂ ਦਿੰਦੀ ਗੁਰਮੁਖ ਬੁਰੀ ਬੁੱਧ ਨਹੀਂ ਦੇ ਸਕਦਾ ਗੁਰਮੁਖ ਤਾਂ ਕੋਈ ਬਿਰਲਾ ਹੁੰਦਾ ਨਾ ਬੁਰੀ ਬੁੱਧ ਦੇਣ ਵਾਲਿਆਂ ਦਾ ਤਾਂ ਬਹੁਤ ਨੇ ਤਾਂ ਵਗ ਤੁਰੇ ਫਿਰਦੇ ਨੇ ਬੁਰੀ ਬੁੱਧਾ ਲੈਣ ਕੋਈ ਤਾਂ ਚਾਹੀਦਾ ਭਲਾ ਠੀਕ ਬੁੱਧ ਦੇਣ ਵਾਲਾ ਪਰ ਬੁਰੀ ਬੁੱਧ ਵਾਲੇ ਫਿਰ ਆਈ ਰਖਾ ਕਰਨ ਲੱਗਦੇ ਨੇ ਸਾਡਾ ਇਹ ਕੰਮ ਖਰਾਬ ਕਰਦਾ ਸਾਡੀ ਇੱਜ਼ਤ ਨੂੰ ਖਤਰਾ ਪਹੁੰਚੇ ਸੋਚਦੀ ਉਹਨਾਂ ਦੇ ਝੂਠੀ ਇੱਜ਼ਤ ਨੂੰ ਝੂਠੇ ਮਾਣ ਨੂੰ ਠੇਸ ਪਹੁੰਚਦੀ ਚਾਹੇ ਰਾਜੇ ਦੇ ਚਾਹੇ ਉਹ ਕੋਈ ਹੋਰ ਸ਼ਕਤੀ ਆ ਉਹਨਾਂ ਦੀ ਸੰਸਾਰ ਚ ਚਾਹੇ ਕੋਈ ਹੋ ਸੰਤ ਨੇ ਡੇਰੇਦਾਰ ਨੇ ਉਹਨਾਂ ਦੀ ਜਿਹੜੀ ਮਾਣ ਹੈ ਨਾ ਝੂਠਾ ਮਾਣ ਝੂਠੇ ਮਾਣ ਕਹਾ ਕਰੇ ਜਗ ਸੁਪਨੇ ਜੋ ਜਾਣ ਉਹ ਝੂਠੇ ਮਾਣ ਨੂੰ ਠੇਸ ਪਹੁੰਚਦੀ ਹੈ ਸੱਚੇ ਮਾਣ ਨੂੰ ਤਾਂ ਠੇਸ ਪਹੁੰਚਦੀ ਹੋਣੀ ਕਿਸੇ ਦੇ ਜੇ ਸੱਚਾ ਹੋਵੇ ਉਹਦੇ ਤਾਂ ਠੇਸ ਪਹੁੰਚਦੀ ਹੋਣੀ ਹੈ ਉਹਦੇ ਕਿਤੇ ਪਹੁੰਚਦੀ ਉਹ ਤਾਂ ਕਹਿੰਦੇ ਜੇ ਗੁਰ ਝਟਕੇ ਤਾਂ ਮਿੱਠਾ ਕੌੜਾ ਝੜਕਿਆ ਇਹਨਾਂ ਨੂੰ ਲੱਗਦਾ ਹੈ ਕੌੜਾ ਇਹਨਾਂ ਨੂੰ ਲੱਗਦਾ ਕਿਉਂਕਿ ਹੰਕਾਰ ਹੈ ਨਾ ਹੋਵੇ ਨਾ ਮਾਣ ਹੈ ਨਾ ਮਾਣ ਕਰਦਾ ਕਹਿ ਬੈਠੇ ਨਾ ਵੀ ਅਸੀਂ ਪੂਰੇ ਹਾਂ ਅਧੂਰੇ ਕਿਵੇਂ ਮੰਨੂ